ਸ਼ਲੋਕ ਮਹੱਲਾ ਪੰਜਵਾਂ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਜਿਨ੍ਹਾਂ ਨੂੰ ਸਾਸ ਗਿਰਾਸ ਨਹੀਂ ਵਿਸਰਦਾ ਸਾਸ ਤਾਂ ਚਲੋ ਵਿਸਰ ਵੀ ਜਾਂਦਾ ਸਾਸ ਜਦ ਅੰਦਰ ਨੂੰ ਲੈਦੇ ਜਦ ਵਿਸਰ ਜਾਂਦਾ ਬੋਲ ਜਦ ਹੁੰਦਾ ਜਾਂ ਬਾਹਰ ਨੂੰ ਸਾਹ ਨਿਕਲਦਾ ਜਦ ਨੂੰ ਸਾਹ ਲੈਂਦਾ ਜਾਂ ਬੋਲ ਨਹੀਂ ਸਕਦਾ ਜਿਹੜੇ ਰਾਮ ਰਾਮ ਵੈਗਰੂ ਵਾਹਿਗੁਰੂ ਕਰਦੇ ਨੇ ਜਾਂ ਰੋਟੀ ਖਾਣੀ ਜਾਂ ਕੰਮ ਕਰਨਗੇ ਉਦੋਂ ਨਹੀਂ ਕਰ ਸਕਦੇ ਸ਼ਰਤ ਹੈ ਕਿ ਸਬਦ ਜੀਵਨਾ ਮਿਲਦਾ ਜਨਮ ਜਨ ਇਹ ਤਾਂ ਸਬੰਧ ਮੰਨ ਨਾਲ ਹੈ ਭਗਤੀ ਦਾ ਸਬੰਧ ਮੰਨ ਨਾਲ ਹੈ ਮੂਹ ਨਾਲ ਹੈ ਹੀ ਨਹੀਂ ਸਰੀਰ ਨਾਲ ਹੈ ਹੀ ਨਹੀਂ ਗੱਲ ਕਹਿਣ ਦੀ ਇਹ ਜਿਹਨ ਸਾਧ ਕਰ ਆਸਨ ਵਿਸਰ ਹਰ ਨਾਮ ਮਨ ਮੰਤ ਹਰ ਨਾਮੇ ਦਾ ਜਿਹੜਾ ਮੰਤਰ ਹੈ ਨਾਮ ਦਾ ਮੰਤਰ ਹੈ ਮਨ ਵਿੱਚੋਂ ਇੱਕ ਸਕਿੰਟ ਵਾਸਤੇ ਵੀ ਜੀ ਦਾ ਵਿਚਰਦਾ ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਕਹਿੰਦੇ ਉਹ ਧੰਨ ਦੇ ਪੂਰਨ ਸੋਈ ਸੰਤ ਨੇ ਧੰਨ ਸੇ ਸੇਈ ਨਾਨਕਾ ਤਾਂ ਕਿਹਾ ਜਿਹੜੇ ਇਹ ਹੈ ਪਰ ਪੂਰਨ ਸੋਈ ਸੰਤ ਗੱਲ ਫਰਕ ਹੈ ਦੋਹਾਂ ਚ ਕਹਿਣ ਚ ਇੱਥੇ ਸੇਈ ਲਿਖਿਆ ਉੱਥੇ ਸੋਈ ਲਿਖਿਆ ਤ੍ਰਿਵਾਚਕ ਲਿਖਿਆ ਇੱਥੇ ਹਾਂ ਬੁੱਧੀ ਵੀ ਧੰਨ ਠੀਕ ਹੈ ਧੰਨ ਬੁੱਧੀ ਵੀ ਧੰਨ ਠੀਕ ਹੈ ਤਾਂ ਪੂਰਨ ਸੰਤ ਹੋ ਗਿਆ ਪੂਰਨ ਤਾਂ ਸਾਈਜ਼ ਦੇ ਜੇ ਵਿਵੇਕ ਬੁੱਧੀ ਹੈ ਹੋਰ ਕੱਪੜੇ ਪਾ ਕੇ ਬਹਿਗੇ ਕੱਪੜੇ ਪਾ ਕੇ ਬਹਿਗੀ ਕਾਰ ਕਰਕੇ ਸੰਤ ਬਣ ਕੇ ਉੱਟਾ ਪਹਿਲੇ ਮੱਖਣ ਤੇ ਕਹਿੰਦਾ ਸੌ ਨੂੰ ਬਣ ਜਾਂਦਾ ਸੰਤ ਵੀ ਕਹਿੰਦੀ ਮੈਂ ਸਾਤੇ ਲੈ ਲਓ ਕੱਟ ਤਦਕਸੌ ਦਾ ਬਣਾ ਲਓ ਨਹੀਂ ਸਾਡੇ ਕਿੰਨੇ ਹੰਸਦੇ ਉਹ ਗਿਆ ਵਿਆਹ ਪਹਿਲਾਂ ਤਾਂ ਕਹਿੰਦਾ ਮੈਂ ਵਿਆਹ ਜਾਣੋ ਦੀ ਵਿਆਹ ਸੀ ਉਹ ਨਿਹੰਸੇ ਦਾ ਜਿਨ੍ਹਾਂ ਦੇ ਘਰੇ ਰਹਿੰਦਾ ਪ੍ਰੇਮ ਜ਼ਿਆਦਾ ਸੀ ਮੁੰਡੇ ਦਾ ਵਿਆਹ ਸੀ ਬੁੱਢਾ ਵੀ ਅਮਰਧਾਰੀ ਸੀ ਅੱਛਾ ਜੀ ਬੰਦਿਆ ਇਹਨਾਂ ਬੰਦਿਆ ਇਹਨਾਂ ਜਦ ਬੰਦਿਆ ਫਿਰ ਕਹਿੰਦਾ ਮੈਂ ਆਪਣੀ ਮਰਜ਼ੀ ਦੇ ਕੱਪੜੇ ਪਾ ਕੇ ਜਾਊ ਉਹ ਕਹਿੰਦਾ ਬੱਬਾ ਤੂੰ ਆਪਣੀ ਮਰਜ਼ੀ ਦੇ ਹੀ ਪਾ ਲਈ ਉਹ ਚਿੱਡੀ ਦੀ ਬੋਰੀ ਸੀ ਬਿਜਲੀ ਗਲੀ ਕੱਢ ਲਈ ਗਲ ਬਣਾ ਲਿਆ ਬਾਹਰ ਕੱਢ ਲਈ ਉਹ ਪਾ ਲਈ ਚੋਲਾ ਵੀ ਰੱਖਿਆ ਸਾਰਾ ਕੁਝ ਉੱਤੇ ਦੀ ਉਹ ਪਾ ਲਈ ਉਹ ਕਹਿੰਦਾ ਇਹ ਕੀ ਕੀਤਾ ਸਾਡੀ ਬੇਇੱਜ਼ਤੀ ਕਰਾਇਆ ਕਹਿੰਦਾ ਮੇਰਾ ਕੋਟ ਹੈ ਅੱਛਾ ਉਹ ਦੁਨੀਆ ਉਹ ਇੱਕ ਪਾਸੇ ਜਾ ਖੜ ਗਿਆ ਦੁਨੀਆ ਉਹਦੇ ਵਿੱਚ ਜਲ ਨੂੰ ਬਾਜਾ ਨੂੰ ਕੋਈ ਨਾ ਦੇਖੇ ਸਾਰੇ ਉਹਦੇ ਪਿੱਛੇ ਉਹ ਕਹਿੰਦਾ ਇਹ ਕੀ ਗੱਲ ਕਹਿੰਦਾ ਬੰਦੇ ਪਿੱਛੇ ਜਾਣਗੇ ਤੁਹਾਡੇ ਲੱਗਦਾ ਪਿੱਛੇ ਜਾਣਗੇ ਅੱਛਾ ਲੋਕ ਤੇ ਉਹਨਾਂ ਦੀ ਮੌਜ ਹੈ ਸੰਤਾਂ ਦੀ ਸਾਨੂੰ ਤਾਂ ਸਹੀ ਸੰਤ ਮਹੱਲਾ ਪੰਜਵਾਂ ਅੱਠੇ ਪਹਿਰ ਭੌਂਦਾ ਫਿਰੈ ਖਾਵਣ ਸੰਦੜੈ ਸੂਲ ਦੋਜਕ ਪੌਂਦਾ ਕਿਉਂ ਰਹੇ ਜਾਂ ਚਿਤ ਨਾ ਹੋਏ ਰਸੂਲ ਅੱਠੇ ਪੈਰ ਕੋ ਫਸਦਾ ਖਾਵਲ ਸੁਧਲੇ ਸੂਲ ਆ ਜਿਹੜੀ ਮਾਇਆ ਇਹਨਾਂ ਮਾਇਆ ਦੀਆਂ ਸੂਲਾਂ ਇਹ ਬਿਓ ਰਤੀ ਦੇ ਦੰਦਾਂ ਰੱਖੀਆਂ ਖਾਂ ਖੰਡ ਲਿਵਾੜ ਇਹਨਾਂ ਨੂੰ ਖਾਣ ਵਾਸਤੇ ਅੱਠੇ ਪੈਰ ਕੋ ਫਸਦਾ ਖਾਣਾ ਕੀ ਹੈ ਖਾਂ ਦੀ ਜੈ ਉੱਤੇ ਮਿੱਠਾ ਚੜਿਆ ਹੈ ਅੱਠੇ ਪੈਰ ਇਹਦੇ ਵਿੱਚ ਭਜਿਆ ਫਿਰ ਦੋ ਜਿਕ ਪਾਉਂਦਾ ਕਿਉਂ ਰਹਿ ਜਾਂ ਚਿੱਤ ਨਾ ਹੋਏ ਰਸੂਲ ਦਾ ਦੋ ਵਿੱਚ ਪੈਣ ਤੇ ਕਿਉਂ ਬਚੂਗਾ ਜਾਂ ਚਿੱਤ ਵਿੱਚ ਰਸੂਲ ਹੈ ਜੀ ਚਿੱਤ ਵਿੱਚ ਰਸੂਲ ਨਹੀਂ ਜਦ ਤੇ ਦੋ ਜੁਗ ਤੋਂ ਇਹਨੂੰ ਕੌਣ ਬਚਾਊਗਾ ਦੋ ਜੁਗ ਤਾਂ ਜਾਊਗਾ ਜਾਊ ਪੌੜੀ ਇਸੇ ਸਰੇਵੋ ਪ੍ਰਾਣੀਓ ਜਿਸ ਦੇ ਨਾਮ ਪੱਲੇ ਇੱਥੇ ਰਹੋ ਸੁਹੇਲੀਆਂ ਅੱਗੇ ਨਾਲ ਚੱਲੇ ਕਿਸੇ ਸਰੇਵੋ ਪ੍ਰਾਣੀਓ ਜਿਸ ਦੇ ਨਾਮ ਪੱਲੇ ਹੈ ਪ੍ਰਾਣੀਓ ਉਹਦੇ ਪਿੱਛੇ ਚੱਲੋ ਉਹਦੀ ਸੇਵਾ ਕਰੋ ਉਹਦੇ ਕਹਿਣੇ ਮੁਤਾਬਕ ਕੰਮ ਕਰੋ ਜਿਹਦੇ ਕੁਝ ਪੱਲੇ ਹੋਵੇ ਜਿਹਦੇ ਲੋ ਪੱਲੇ ਹੋਵੇ ਜਿਹਦੇ ਪੱਲੇ ਗਿਆਨ ਹੋਵੇ ਗੁਰਮਤਿ ਦੀ ਸੋਝੀ ਹੋਵੇ ਜਿਹਦੇ ਪੱਲੇ ਰਹੋ ਸੁਹੇਲੀਆਂ ਅੱਗੇ ਨਾਲ ਚੱਲੇ ਇੱਥੇ ਤਾਂ ਸੁਖ ਨਾਲ ਰਹੋ ਅੱਗੇ ਨਾਲ ਜਾਊਗਾ ਤੁਹਾਡੇ ਫਿਰ ਉਹ ਅੱਗੇ ਖਤਰਾ ਕੋਈ ਅੱਗੇ ਤੋਂ ਤੱਕ ਸਾਥ ਦੇਊਗਾ ਕਰ ਬੰਦੋ ਸੱਚ ਧਰਮ ਕਾ ਗੱਡ ਥੰਮ ਅਹੱਲੈ ਓਟ ਲੈਹੋ ਨਾਰਾਇਣੈ ਦੀਨ ਦੁਨੀਆ ਚੱਲੈ ਕਰ ਬੰਦੋ ਸੱਚ ਧਰਮ ਕਾ ਸੱਚ ਧਰਮ ਦਾ ਗੱਲ ਬੰਦੋ ਸੁਰਤ ਨੂੰ ਐ ਗੱਡ ਦੋ ਕਿ ਹੱਲ ਹੋ ਜੇ ਆ ਹੱਲਿਆ ਲਾਉਦਾ ਹੱਲੇ ਤੋਂ ਬੜੇ ਜਿਹੜਾ ਹਿੱਲਦਾ ਦੀ ਅੱਛਾ ਜੀ ਫਿਰ ਕਰ ਦੇਣ ਹੱਲੇ ਸਭ ਹੱਲਾ ਜਿਵੇਂ ਥੰਮ ਹਿੱਲਦਾ ਜੀ ਨਾ ਇੱਕ ਥੰਮ ਗੱਡਿਆ ਹੋਇਆ ਇਹ ਗੱਡ ਦੋ ਸੁਰਤ ਨੂੰ ਸ਼ਬਦ ਦੇ ਨਾਲ ਓਟ ਲਿਹੋ ਨਾਰਾਇਣ ਹੈ ਦੀਨ ਦੁਨੀਆ ਝੱਲੈ ਓਟ ਲਿਹੋ ਨਾਰਾਇਣ ਹੈ ਦੀਨ ਦੁਨੀਆ ਝੱਲੈ ਓਟ ਕੀ ਵੀ ਲੈਣੀ ਹੈ ਹੋਰ ਲੈਣੀ ਹੈ ਸ਼ਬਦ ਗੁਰੂ ਦੀ ਜਿਹੜਾ ਦੀਨ ਦੁਨੀਆ ਦੇ ਝੋਲੇ ਨਾ ਸਾਰੇ ਚੱਲਦਾ ਦੁੱਖ ਸੁੱਖ ਸਾਰੇ ਚੱਲਦਾ ਜਿਹੜੇ ਦੁੱਖ ਨੇ ਉਹਨਾਂ ਨੂੰ ਸੁੱਖਾਂ 'ਚ ਬਦਲਦਾ ਸੁੱਖਾਂ ਨੂੰ ਦੁੱਖਾਂ 'ਚ ਬਦਲਦਾ ਉਹ ਇਹੀ ਕੰਮ ਕਰਦਾ ਰਹਿੰਦਾ ਉਹ ਚੱਲਦਾ ਸਾਰੇ ਝਟਕੇ ਦੁੱਖ ਸੁੱਖ ਦੇ ਝਟਕੇ ਸਾਰੇ ਉਹ ਚੱਲਦਾ ਸਾਰਿਆਂ ਦੇ ਉਹਦੀ ਓਟ ਲਹੋ ਜਿਹੜਾ ਚੱਲ ਸਕੇ ਸਾਰਿਆਂ ਦੇ ਝਟਕੇ ਜਿਹੜਾ ਨਹੀਂ ਚੱਲ ਸਕਦਾ ਨਾ ਸਾਰਿਆਂ ਦੇ ਝਟਕੇ ਉਹ ਨਾ ਗੁਰੂ ਬਣਾ ਲਿਓ ਉਹ ਆਸਰਾ ਨਾ ਲੈ ਲਿਓ ਕਿਤੇ ਕੋਈ ਆਦਮੀ ਹੋਵੇ ਚਾਹੇ ਇੱਥੇ ਨਾਰਾਇਣੇ ਦਾ ਭਾਵ ਕੀ ਹੈ ਜੀ ਪਰਮੇਸ਼ਰ ਹੈ ਕਿ ਆਪਣਾ ਮੂਲ ਹੈ ਨਰਾਇਣ ਦਾ ਭਾਵ ਇਹ ਹੈ ਜਿਹੜੇ ਦੁਨੀਆ ਦੇ ਵਿੱਚ ਰਾਤ ਨਹੀਂ ਹੁੰਦੀ ਉਹ ਨਾਰਾਇਣ ਹੁੰਦਾ ਅੱਛਾ ਜੀ ਜਿੱਤੇ ਭਰਮ ਨਹੀਂ ਹੁੰਦਾ ਭਰਮ ਰਹਿਤ ਅੱਛਾ ਜੀ ਪਰ ਕਿਹਦੇ ਵਾਸਤੇ ਕਿਹਾ ਗਿਆ ਹੈ ਵੀ ਪਰਮੇਸ਼ਰ ਵਾਸਤੇ ਕਿਹਾ ਗਿਆ ਪਰਮੇਸ਼ਰ ਦੇ ਘਰੇ ਦੀ ਰਾਤ ਹੁੰਦੀ ਉਹ ਤਾਂ ਸਾਰੇ ਹਨੇਰਾ ਹੁੰਦਾ ਹੀ ਹੈ ਕਿਦਲ ਕਿਤੇ ਠੀਕ ਹੈ ਜੀ ਨਾਨਕ ਪਕੜੇ ਚਰਨ ਹਰ ਤਿਸ ਦਰਗਾਹ ਮੱਲੇ ਨਾਨਕ ਨੇ ਤਾਂ ਦੇ ਚਰਨ ਪਕੜੇ ਹੋਏ ਨੇ ਕਿਸ ਦਰਗਾਹ ਮੱਲੇ ਉਹਦੀ ਦਰਗਾਹ ਬੁੱਲੀ ਹੋਈ ਹੈ ਉਹਦੀ ਦਰਗਾਹ ਬੁੱਲੀ ਹੋਈ ਆ ਉਹਦੇ ਚਰਨ ਬਣੇ ਹੋਏ ਨੇ ਪਕੜੇ ਹੋਏ ਨੇ ਲੋਧ ਕਰ ਤਾਂ ਠੀਕ ਹੈ ਜੀ